ਜੋ ਸਿਰ ਸਾਈ ਨਾ ਨਵੇ ਸੋ ਸਿਰ ਕੀਜੇ ਕਾਏ ਕੁੰਨੇ ਹੇਠ ਜਲਾਈਏ ਬਾਲਣ ਸੰਦੇ ਥਾਏ ਜੋ ਸਿਰ ਸਾਈ ਨਾ ਨਵੇ ਸੋ ਸਿਰ ਕੀਜੇ ਕਾਏ ਦੇਖੋ ਸਰਦੀ ਦੀ ਗੱਲ ਆ ਰਹੀ ਹੈ ਤੇ ਜੀ ਫੇਰ ਆ ਗਈ ਕੀ ਕਰਾਉਣਾ ਹੈ ਇਹਦੇ ਸਿਰ ਤੇ ਤੁਸੀਂ ਬਚਾ ਕੇ ਕੀ ਕਰੋਗੇ ਵੱਜੂਗਾ ਜੋ ਸਿਰ ਸਾਈਂ ਨਾ ਨਵੇ ਸੋ ਸਿਰ ਕੀਜਾ ਕੀ ਕਰਾਉਣਾ ਸਿਰ ਤੇ ਇਹਦੇ ਤੇ ਕੀ ਕਰਾਉਣਾ ਉਸ ਮੰਤੇ ਤੁਸੀਂ ਲੈ ਕੇ ਨਰਕਾਂ 'ਚ ਵੜ ਜਾਊਗਾ ਇਹ ਮਨ ਨਰਕਾਂ ਨੂੰ ਲਿਜਾ ਰਿਹਾ ਤੁਹਾਨੂੰ ਜਿਹੜਾ ਮਨ ਤੇ ਮਗਲ ਲੱਗੇ ਹੋ ਨਰਕਾਂ ਨੂੰ ਲੈ ਕੇ ਜਾ ਰਿਹਾ ਇਹ ਜਿਹੜਾ ਝੋਟਾ ਜੋੜਿਆ ਨਾ ਗੱਡੇ ਨੂੰ ਇਹ ਡਬੋ ਕੇ ਮਾਰੂਗਾ ਦਰਿਆ ਦੇ ਵਿੱਚੋਂ ਜਿੱਦੋਂ ਜਾ ਰਿਹਾ ਗਾਂਦ ਦਰਿਆ ਹੈ ਬਾ ਗਾਂ ਸਮੁੰਦਰ ਹੈ ਉਦੋਂ ਦਰਿਆ ਜੀ ਲੱਗੇ ਸਮੁੰਦਰ 'ਚ ਵੜ ਜਾਣਾ ਨਾ ਝੋਟਾ ਲੱਭੇ ਨਾ ਗੱਡਾ ਲੱਭੇ ਨਾ ਤੁਸੀਂ ਲੱਭੋ ਸੋਸਨ ਕੀਜੇ ਕਾਏ ਕੁੰਨੇ ਹੇੜ ਜਲਾਈਏ ਬਾਲਣ ਸੰਦੇ ਥਾਏ ਕੁੰਨੇ ਹੇੜ ਜਲਾਈਏ ਕੋਨਾ ਕਹਿੰਦੇ ਨੇ ਕੁਜੇ ਨੂੰ ਜੋ ਅੱਗੇ ਕੁਜੇ ਜੇ ਰਹਿੰਦੇ ਹੁੰਦੇ ਤੇ ਦਾਲਾਂ ਦੂਣਾ ਕੁਜੇ ਦੇ ਹੇਠਾਂ ਜਲਾ ਦੋ ਇਹ ਸਿਰ ਨੂੰ ਬਾਲਣ ਦੇ ਥਾਂ ਬਾਲਣ ਸੰਦੇ ਥਾਏ ਬਾਲਣ ਦੇ ਥਾਂ ਕੁਜੇ ਦੇ ਥੱਲੇ ਨਾ ਕਿਸੇ ਤੌੜੀ ਦੇ ਥੱਲੇ ਜਲਾ ਲਓ ਇਹ ਕੰਮ ਆ ਜਾਊਗਾ ਇੰਨਾ ਕੇ ਕੰਮ ਲੈ ਲੋ ਤੇ ਹੋਰ ਨਹੀਂ ਇਹਨਾਂ ਕੰਮ ਹੋਣਾ ਕੁਝ ਨਹੀਂ ਦੁਖੀ ਕਰੂਗਾ ਹੈ ਜਿੰਨਾ ਚਿਰ ਇਹਨੂੰ ਸਾਂਭ ਕੇ ਰੱਖਿਆ ਦੁਖੀ ਕਰੂਗਾ ਬਹੁਤਾ ਅੱਗੇ ਨਾ ਜਾਵੇ ਇੱਥੇ ਜਾਲ ਲੋ ਇਹਨੂੰ ਬੰਦ ਕਰਕੇ ਜੇ ਗਾਂ ਚਲਿਆ ਗਿਆ ਗਾਂ ਹੋਰ ਡੁੱਬੇ ਪਾਣੀ ਚ ਲੈ ਜਾਣਾ ਨੇ ਉਹ ਤੋਂ ਮੁੜਨਾ ਔਖਾ ਹੋ ਜੂ ਹਾਂਜੀ